ਦੋਹਰਾ ਜਹਾਂਗੀਰ ਪਾਦਸ਼ਾਹ ਕੇ ਬੇਗਮ ਨੂਰ ਜਹਾਂ ਬਸ ਕੀਨਾ ਪਤ ਆਪਣਾ ਇਹ ਜਸ ਜਹਾਂ ਤਹਾਂ ਚਉਪਈ ਨੂਰ ਐ ਬਚਨ ਉਚਾਰੇ ਜਹਾਂਗੀਰ ਸੁਨ ਸ਼ਾਹ ਹਮਾਰੇ ਖਾਮ ਤੁਮ ਆਜ ਅਖੇਟਕ ਜੈ ਹੈ ਸਭ ਇਸਤਰੀਨ ਕਾ ਸਾਥ ਬੁਲਾਏ ਹੈ ਦੋਹਰਾ ਜਹਾਂਗੀਰ ਇਹ ਬਚਨ ਸੁਨ ਖੇਲਣ ਚੜਾ ਸ਼ਿਕਾਰ ਸਖੀ ਸਹੇਲੀ ਸੰਗ ਲੈ ਆਇਓ ਬਨਹਿ ਮੰਝਾਰ ਅਰਨ ਬਸਤਰ ਤਨ ਮੈ ਤਰੇ ਏਮ ਅਬਲਾ ਦੁਤ ਦੇਹ ਨਰ ਬਪਰੇ ਕਾ ਸੁਰਨ ਕੇ ਚਿਤ ਚੁਰਾਏ ਲੇਹ ਨਵਲੇ ਬਸਤਰ ਨਵਲੇ ਜੁਬਨ ਨਵਲਾ ਤ੍ਰਿਆ ਅਨੂਪ ਤਾ ਕਾਨਨ ਮੈਂ ਢੋਲਹੀ ਰਾਤਿ ਸੇ ਸਗਲ ਸਰੂਪ ਇਕ ਬੋਰੀ ਇਕ ਸਾਂਵਰੀ ਹਾਸਿਆ ਸਚੂਮਕ ਦੇਹ ਜਹਾਂ ਗੀਰ ਨਰ ਨਾਹ ਕੀ ਸਗਲ ਬਲਈਆਂ ਲੇਹ ਚਉਪਈ ਸਭ ਤ੍ਰਿਏ ਹੱਥ ਨ ਰੂੜਤ ਭਈ ਸਭ ਹੀ ਆਤਮ ਲੋਕਾਂ ਲਈ ਬਿਆਸ ਬਿਆਸ ਕਰ ਬਚਨ ਸੁਣਾਵੈ ਜਹਾਂਗੀਰ ਕਾ ਸੀਸ ਝੁਕਾਵੈ ਸਭ ਇਸਤ੍ਰਿਣ ਕਰ ਜੋਰੈ ਕੀਨੋ ਏਕ ਮਿਰਗੈ ਜਾਣੇ ਨਹਿ ਦੀਨੋ ਕੇਤਕ ਬੈਠ ਬਹਲ ਪਰ ਗਈ ਹੈ ਗੈ ਕਿਤੀ ਅਰੂੜਤ ਭਈ ਦੋਹਰਾ ਕਿਨਹੂ ਗਹੀ ਤੁਫੰਗ ਕਰ ਕਿਨਹੂ ਗਹੀ ਕਿਰਪਾਨ ਕਿਨਹੂ ਕਟਾਰੀ ਕਾੜ ਲਈ ਕਿਨਹੂ ਤਨੀ ਕਮਾਨ ਚਉਪਈ ਪ੍ਰਥਮ ਮ੍ਰਿਗਨ ਪਰ ਸਵਾਨ ਆਏ ਪੁਨ ਚੀਤਾ ਤੇ ਹਰਨ ਗਹਾਏ ਬਾਜ ਜੁਰਨ ਕਾ ਕੀਆ ਸ਼ਿਕਾਰਾ ਨੂਰ ਜਹਾਂ ਪਰ ਪ੍ਰੀਤ ਅਪਾਰਾ ਰੋਜ ਹਰਨ ਝੰਖਾਰ ਸੰਘਾਰੇ ਨੂਰ ਜਹਾਂ ਗਹਿ ਤੁਪਕ ਪ੍ਰਹਾਰੇ ਕਿਨੂ ਹਨੇ ਬੇਗ ਮਨ ਬਾਨਾ ਪਸਨ ਕਰਾ ਜਮ ਤਾਂ ਆਨੰਦ ਹੋਰਾ ਅਦਗ ਰੂਪ ਬੇਗਮ ਨਿਰਖ ਰੀਦ ਰਹਿ ਮ੍ਰਿਗ ਕੋਟੇ ਗਿਰੇ ਮੂਰ ਸੁਨਾ ਹੋਵੇ ਤਰਨ ਲੱਗੇ ਬਿਨਾ ਸਰ ਚੋਟੇ ਜਿਨ ਕੈ ਤੀਖਨ ਅਸ ਲਗੈ ਨੀਜਿਤ ਤਿਨੈ ਬਚਾਏ ਜਿਨੈ ਦ੍ਰਿਗਨ ਕੇ ਸਰ ਲਗੇ ਤਿਨ ਕੋ ਕਛ ਨਾ ਉਪਾਏ ਚਉਪਈ ਕਿਤੀ ਸਾਹਤਰੀ ਤੁਰੈ ਤਵਾਵੈ ਪਹੁੰਚ ਮ੍ਰਿਗਨ ਕੋ ਘਾਇ ਲਗਾਵੈ ਕਿਨਹੂ ਮ੍ਰਿਗਨ ਦ੍ਰਿਗਨ ਸਰ ਮਾਰੇ ਬਿਨ ਪ੍ਰਾਨਨ ਗਿਰ ਗਏ ਵਿਚਾਰੇ ਇਹੀ ਭਾਤ ਸੋ ਕੀਆ ਸਿਕਾਰਾ ਤਬ ਲੋ ਨਿਕਸਾ ਸਿੰਘ ਆਪਾਰਾ ਯਹ ਤੁਨ ਸ਼ਾਸਤ੍ਰਵਨ ਸੁਨ ਪਾਈ ਸਗਲ ਨਾਰ ਇਕੱਠੀ ਹੋਵੈ ਆਈ ਦੋਰਾ ਬਹੁ ਅਰਨਾ ਭੈ ਸਾਨ ਕੋ ਆਗੇ ਤਰਾ ਮਨਾਏ ਤਾ ਪਾਛੇ ਹਜਰਤ ਚਲੇ ਬੇਗਮ ਸੰਗ ਸੁਹਾਏ ਚੌਪੀ ਜਹਾਂਗੀਰ ਤੱਕ ਤੁਮਕ ਚਲਾਈ ਸੋਹਣੇ ਲਗੀ ਸਿੰਘ ਕੇ ਜਾਈ ਅਦ ਕੋਪ ਕਰਕੇ ਹਰਿਤਾਇਓ ਪਾਤਸ਼ਾਹ ਕੇ ਉਪਰ ਆਇਓ ਹਰਿ ਧਾਵਤ ਹਥਨੀ ਭੱਜ ਗਈ ਨੂਰ ਜਹਾਂ ਦੇ ਠਾਂਡ ਨਾ ਭਈ ਜੋਧ ਬਾਏ ਜਹ ਤਾਏ ਨਿਹਾਰਿਓ ਤਾਕ ਤੁਪਕ ਕੋ ਘਾਏ ਪ੍ਰਹਾਰਿਓ ਦੋਹਰਾ ਸਿੰਘ ਪ੍ਰਾਣ ਤਬ ਹੀ ਤਜੇ ਲਗੇ ਤੁਪਕ ਕੇ ਘਾਏ ਦੀਨ ਸਲਾਮੈ ਤਿਨ ਕਰੀ ਜਹਾਂਗੀਰ ਕੋ ਆਏ ਚਉਪਈ ਅਦਕ ਖੁਸ਼ੀ ਹਜਰਤ ਜੂ ਭੈ ਜਨ ਮੋਹਿ ਪ੍ਰਾਨ ਆਜ ਇਹ ਦਏ ਧਨ ਤਨ ਨਿਜ ਤ੍ਰੀ ਕਹ ਕੀਨੋ ਪ੍ਰਾਨ ਦਾਨ ਹਮ ਕੋ ਇਨ ਦੀਨੋ ਦੋਹਰਾ ਨੂਰ ਜਹਾਂ ਕੀ ਸਾਤਰੀ ਕੌਤਕ ਸਕਲ ਨਿਹਾਰ ਜਹਾਂਗੀਰ ਸਰਨਨ ਸੁਨਤ ਭਾਖਿਓ ਬਚਨ ਸੁਧਾਰ ਚਉਪੀ ਜਿਨ ਕੇ ਹਰੇ ਤ੍ਰੇ ਬਲੀ ਸੰਘਾਰੋ ਤਿਹ ਆਗੇ ਕਿਆ ਮਨੁਖ ਵਿਚਾਰੋ ਹਾ ਹਾ ਦਇਆ ਕਹਾ ਕਿਆ ਕਰੀਐ ਐਸੀ ਢੀਠ ਨਾਰ ਤੇ ਡਰੀਐ ਅੜਿਲ ਜਹਾਂਗੀਰੇ ਬਚਨ ਜਵੈ ਸ਼ਰਮ ਸੁਨਿਓ ਚਿਤ ਮੈਂ ਅਦਕਿਰ ਸਾਇਸੀ ਸਪਨੋ ਧੁਨਿਓ ਐਸੀ ਤਰੀਕੇ ਨਿਕਟ ਨਾ ਬਹਰੋ ਜਾਈਐ ਹੋ ਕਰੈ ਦੇਹ ਕੋ ਘਾਤ ਬਹਰ ਕਿਆ ਪਾਈਐ ਚਉਪਈ ਜਹਾਂਗੀਰ ਸੁਨ ਬਚਨ ਡਰਾਨਿਓ ਤਰੀਕੋ ਤਰਾ ਸਤਿਕ ਜੀ ਮਾਨਿਓ ਸਿੰਘ ਹੰਤ ਜੇ ਲਗੀ ਨਾ ਬਾਰਾ ਤੇਹ ਆਗੇ ਕਿਆ ਮਨੁਖ ਵਿਚਾਰਾ ਦੋਹਰਾ ਅਤ ਵਿਚਿਤ੍ਰ ਗਤ ਤ੍ਰਿਯਨ ਕੀ ਜਿਨਾ ਨ ਜਾਣੈ ਕੋਏ ਜੋ ਵਾਂਛੈ ਸੋਈ ਕਰੈ ਜੋ ਚਾਹੈ ਸੋ ਹੋਏ ਪੀਹੈ ਉਬਾਰਾ ਹਰਿਹਨਾ ਏਕ ਤੁਮਕ ਕੇ ਠੌਰ ਤਾਂ ਕੋ ਛਲ ਫਲ ਮੈਂ ਗਈ ਭਈ ਔਰ ਕੀ ਔਰ ਜਹਾਂਗੀਰ ਪਾਤਸ਼ਾਹ ਤਬ ਮਨ ਮੈਂ ਭਇਆ ਉਦਾਸ ਤਾ ਸੰਸੋ ਬਾਤੈ ਸਦਾ ਡਰਤੇ ਭਇਆ ਨਿਰਾਸ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 48ਮੋ ਚਰਿਤ੍ਰ ਸਮਾਪਤ ਮਸਤ ਸੁਮਸਤ ਮਸਤ ਅਪਜੂ